ਪੌੜੀ ਸੇਵ ਕੀਤੀ ਸੰਤੋਖੀ ਜਿਹਨੇ ਸੱਚੋ ਸੱਚ ਤੇ ਆਇਆ ਸੇਵ ਕੀਤੀ ਸੰਤੋਖੀ ਸੰਤੋਖੀ ਜਿਹੜੇ ਸੰਤੋਖੀ ਜਿਹੜਾ ਸੰਤੋਖੀ ਉਹੀ ਸੇਵਾ ਕਰ ਸਕਦੇ ਨੇ ਕਿਹੜੀ ਸੇਵਾ ਉਹੀ ਗੁਰਬਾਣੀ ਅਨੁਸਾਰ ਚੱਲ ਸਕਦੇ ਨੇ ਉਹੀ ਬਾਣੇ 'ਚ ਰਹਿ ਸਕਦੇ ਨੇ ਉਹੀ ਗੁਰ ਸ਼ਬਦ ਕਮਾ ਸਕਦੇ ਨੇ ਗੁਰ ਸ਼ਬਦ ਕਮਾਉਣਾ ਸੇਵਾ ਹੈ ਗੁਰ ਸੇਵਾ ਗੁਰ ਸ਼ਬਦ ਵਿਚਾਰ ਗੁਰ ਕਾ ਸ਼ਬਦ ਉਪਦੇਸ਼ ਹੈ ਦੀ ਵਿਚਾਰ ਕਰਨੀ ਗੁਰ ਕੀ ਸੇਵਾ ਇਹਦੇ ਵਿੱਚ ਹੀ ਹੈ ਪਾਣੇ ਚੱਲਣਾ ਗੁਰ ਕੀ ਸੇਵਾ ਜੇ ਵਿਚਾਰਾਂਗੇ ਨਹੀਂ ਸ਼ਬਦ ਪਾਣੇ ਦੇ ਵਿੱਚ ਪਾਣੇ ਚੱਲਣ ਨੂੰ ਆਣੀ ਕਹਿੰਦੀ ਹੈ ਨਾ ਜੇ ਵਿਚਾਰਾਂਗੇ ਚੱਲਾਂਗੇ ਸੇਵ ਕੀਤੀ ਸੰਤੋਖੀ ਪਹਿਲਾਂ ਸੰਤੋਖੀ ਹੋਊਗਾ ਤਾਂ ਇਹਦਾ ਲੱਗ ਸਕਦਾ ਸੰਤੋਖ ਤੋਂ ਪਹਿਲਾਂ ਨਹੀਂ ਲੱਗ ਸਕਦਾ ਕੋਈ ਮਾਇਆ ਤਾਂ ਸੰਤੋਖ ਹੈ ਜੋ ਦੇਵੇ ਸੋ ਖਾਈ ਜੋ ਤੂੰ ਦੇ ਭੁੱਖਾ ਰੱਖ ਚਾਹ ਜਾ ਕੋਈ ਫਰਕ ਨਹੀਂ ਪੈਂਦਾ ਇਹਦਾ ਨਾ ਕੋਈ ਫਰਕ ਪੈਂਦਾ ਕਿ ਸੰਤੋਖੀ ਇਧਰ ਸੰਤੋਖੀ ਹੋ ਜਾਵੇ 100 ਪੂੜਾ ਵੱਢਿਆ ਗਿਆ ਤਾਂ ਵੀ ਕੋਈ ਗੱਲ ਨਹੀਂ 100 ਪੂੜਾ ਫੁੱਕ ਗਿਆ ਤੂੰ ਵੀ ਤਾਂ ਵੀ ਕੋਈ ਗੱਲ ਘਟ ਗਿਆ ਤਾਂ ਵੀ ਤੇਰਾ ਵੱਧ ਗਿਆ ਤਾਂ ਵੀ ਤੇਰਾ ਅਜੇ ਦਾ ਜਰ ਵਰਤਣਾ ਉਹਨਾਂ ਚਰ ਸਾਡਾ ਸਾਡਾ ਤਾਂ ਫਿਰ ਵੀ ਨਹੀਂ ਅਸੀਂ ਸਾਡਾ ਹੀ ਹੁੰਦਾ ਸਾਡਾ ਨਾਂ ਕਹਾਂਗੇ ਤਾਂ ਫਿਰ ਚਾਹੇ ਪਹਿਰੇਦਾਰੇ ਹੋਈਏ ਕਿਹੜੇ ਵੇਲੇ ਸਾਡਾ ਨਹੀਂ ਰਹਿਣਾ ਇਹ ਵੀ ਨਹੀਂ ਸਾਨੂੰ ਪਤਾ ਖਿਰਵੇ ਭਾਈ ਪਰਾਈ ਹੈ ਜਿਹੜੀ ਚੀਜ਼ ਖਿੰਵੇਂ ਭਈ ਪਰਾਈ ਹੈ ਉਹਦੇ ਚ ਪ੍ਰਾਣੀ ਕਿਆ ਤੇਰਾ ਗਿਆ ਮੇਰਾ ਜਦ ਬੰਦ ਹੋ ਬਜੇ ਟਾਣੀ ਵਾਸਤੇ ਲੜਦੇ ਰਹੇ ਭਈ ਉਹ ਕਹਿੰਦਾ ਟਾਣੀ ਤੇ ਮੈਂ ਰੋਜ਼ ਬਹਿਣਾ ਤੂੰ ਕਿਉਂ ਬਹਿਣਾ ਪਰ ਜੇ ਕੋਹੜਾ ਲੈ ਕੇ ਬੰਨਣ ਆ ਗਿਆ ਮਾਲਕ ਫਿਰ ਉਹਨੂੰ ਉਹਨੂੰ ਰੋਕੋ ਨਾ ਉਹ ਸਾਰੀਆਂ ਟਾੜੀਆਂ ਇਕੱਠੀਆਂ ਵੜ ਦਿੰਦਾ ਪੂਰਾ ਰੁੱਖ ਦਾ ਰੁੱਖ ਉਡਾ ਕੇ ਪਰੇ ਮਾਰਦਾ ਤੱਕ ਪੰਛੀ ਆ ਬੈਠੇ ਨੇ ਵਿਰਸ਼ ਤੇ ਮਾਲਕ ਦਾ ਕੋਈ ਹੋ ਰਿਹਾ ਭਾਈ ਲੜਾਈ ਪੰਛੀਆਂ ਦੀ ਜ਼ਰੂਰ ਹੈ ਆਪ ਸੁਣੀ ਲੜਾਈ ਪੰਛੀਆਂ ਦੀ ਹੈ ਅਦੀ ਲੜਾਈ ਆ ਗਿਆ ਤਾਂ ਦੀ ਲੜਾਈ ਕਾਦੀ ਹੈ 10 ਮਿੰਟ ਨੂੰ ਆਪਾਂ ਤਿਆਰ ਖੜੇ ਆ ਵੱਢਣ ਨੂੰ ਪੰਛੀ ਲੜਦੇ ਨੇ ਉੱਤੇ ਆਪਾਂ ਕੀ ਕਹਾਂਗੇ ਇਹਨਾਂ ਬੋਰ ਖਦੇ ਕਹਾਂਗੇ ਉਹਨਾਂ ਨੂੰ ਪਤਾ ਵੀ ਵੱਢਣਾ ਇਹਨਾਂ ਨੇ ਇਹ ਦਰਖਤ ਉਹਦਾ ਜਿਆਦਾ ਪਤਾ ਲੱਗੂ ਜਾਂ ਵੱਢ ਕੇ ਸੜ ਦੇਣਾ ਅਗਿਆਨਤਾ ਦੀ ਗੱਲ ਇਹ ਆਦਮੀ ਨੂੰ ਅਗਿਆਨਤਾ ਹਾਂਜੀ ਸੇਵ ਕੀਤੀ ਸੰਤੋਖੀ ਈ ਜਿਨੀ ਸੱਚੋ ਸੱਚ ਤੇ ਆਇਆ ਸੇਵਾ ਜੇ ਕੀਤੀ ਹੈ ਹੈ ਪਾਣਾ ਜੇ ਮੰਨਿਆ ਜਾਂ ਗੁਰਬਾਣੀ ਦੀ ਜੇ ਕਿਸੇ ਨੇ ਵਿਚਾਰ ਕੀਤੀ ਹੈ ਉਹ ਸੰਤੋਖੀਆਂ ਨੇ ਕੀਤੀ ਹੈ ਸੰਤੋਖੀ ਤੇ ਬਿਨਾਂ ਨਹੀਂ ਹੋ ਸਕਦਾ ਸੰਤੋਖ ਹੈ ਕਰਾ ਸਕਦਾ ਸੰਤੋਖ ਪਹਿਲਾ ਕਿਸੇ ਸੇਵਾ ਬਾਅਦ ਚ ਜਿੰਨਾ ਜਰ ਮਾਇਆ ਤੋਂ ਸੰਤੋਖ ਨਹੀਂ ਹੈ ਔਰ ਅਰਦਾਸਾਂ ਕਾਦੀਆਂ ਹੁੰਦੀਆਂ ਮੇਰੇ ਸੰਤੋਖਿਆਂ ਦੀਆਂ ਨੇ ਸੰਤੋਖ ਲਿਆ ਹੋਇਆ ਸੰਤੋਖ ਸੂਤ ਹੁੰਦਾ ਕਹਿੰਦੇ ਸੰਤੋਖ ਸੂਤ ਹੈ ਥੋੜਾ ਧਾਗਾ ਟੁੱਟ ਗਿਆ ਫਿਰ ਤਾਕਨਾ ਇੰਦਰੀ ਤਾਕਨਾ ਨਾਰੀ ਭੜ ਕੇ ਥੁੱਕ ਪਵੇ ਤੇ ਦਾੜੀ ਕਿਉਂ ਰੌਲਾ ਪਾਉਂਦੇ ਸਿੱਖੀ ਹੈ ਜੀ ਕਿ ਜਿਹੜੇ ਰੌਲਾ ਪਾਉਂਦੇ ਨੇ ਸਿੱਖਿਆ ਨਹੀਂ ਆਪ ਸੰਤੋਖੀ ਹੈਗੇ ਨੇ ਤਾਂ ਆਪ ਵੀ ਸੰਤੋਖੀ ਨਹੀਂ ਹਨ ਸੰਤੋਖੀ ਤੇ ਬਾਅਦ ਅੱਗੇ ਸੇਵਾ ਪਈ ਹੈ ਅੱਗੇ ਬਹੁਤ ਪਿਆ ਉੱਥੇ ਧੁਰ ਜਾ ਕੇ ਫੇਰ ਕਹਾਂ ਜਾ ਕੇ ਸਿੱਖੀ ਦਾ ਪ੍ਰਚਾਰ ਹੈ ਜੋ ਤਾਂ ਜੋ ਤਾਂ ਮਨ ਪਰਮੋਧਿਆ ਕਿੱਥੇ ਹੈ ਸੰਤੋਖ ਤਾਂ ਪਹਿਲੀ ਬੂਈ ਪੜਾਈ ਆ ਮੋਟੀ ਜੀ ਹੋਈ ਹੈ ਸਾਰੀਆਂ ਬੱਤਾਂ ਹੀ ਕਰਾਉਂਦੀਆਂ ਨੇ ਅਜੋ ਕਹਾ ਬਹੁਤ ਕੁਝ ਹੈ ਜੇ ਸਾਰੀ ਗੱਲ ਦੀ ਸਮਝ ਆ ਜਵੇ ਫਿਰ ਗੁਰਮਤ ਦੀ ਗੱਲ ਕਰਨੀ ਚਾਹੀਦੀ ਹੈ ਸੰਤੋਖੀ ਨੂੰ ਗੁਰਮਤ ਦੀ ਸਮਝ ਨਹੀਂ ਹੁੰਦੀ ਅਜੇ ਤਾਂ ਉਹਨੇ ਸ਼ੁਰੂ ਕੀਤੀ ਹੈ ਸਮਝ ਲੈਣੀ ਪੜ੍ਹਾਈ ਉਹ ਸੰਤੋਖੀ ਸ਼ੁਰੂ ਕਰਦਾ ਹੈ ਮਨ ਜਿਹਦਾ ਲੱਗਦਾ ਨਾ ਪੜ੍ਹਾਈ 'ਚ ਬੱਚੇ ਦਾ ਉਹਦਾ ਬਾਹਰ ਕਿਸੇ ਹੋਰ ਚੀਜ਼ 'ਚ ਮਨ ਨਹੀਂ ਹੁੰਦਾ ਜਿੰਨਾ ਜੇ ਉਹਦਾ ਬਾਹਰ ਕਿਸੇ ਹੋਰ ਚੀਜ਼ 'ਚ ਮਨ ਹੈ ਚਾਹੇ ਖੇਡ ਦੇ ਵਿੱਚ ਹੈ ਚਾਹੇ ਕਿਸੇ ਹੋਰ ਚੀਜ਼ ਵਿੱਚ ਪੜ੍ਹਾਈ 'ਚ ਮਨ ਨਹੀਂ ਲੱਗਦਾ ਇਹ ਵੀ ਸਾਡਾ ਗੁਰਬਾਣੀ 'ਚ ਨਹੀਂ ਮਨ ਲੱਗ ਸਕਦਾ ਮਨ ਤਾਂ ਮਾਇਆ ਹੱਥ ਵਿੱਚ ਗਿਆ ਹੈ ਵਾਈ ਮਨ ਮਾਇਆ ਹੱਥ ਵਿੱਚ ਕਰਨਾ ਸੰਤੋ ਕਿੱਥੇ ਹੋ ਪੜ੍ਹਾਈ ਕੀ ਹੋਣੀ ਹੈ ਮੰਨਣਾ ਕੀ ਹੈ ਸਿੱਖੀ ਕਿੱਥੇ ਹੈ ਸਿੱਖੀ ਤਾਂ ਗੱਲ ਹੀ ਨਹੀਂ ਸ਼ੁਰੂ ਕੀਤੀ ਸੇਵ ਕੀਤੀ ਸੰਤੋਖੀ ਜਨ ਸੱਚੋ ਸੱਚ ਉਹਨੇ ਮੰਨਣਾ ਮਾਇਆ ਤੋਂ ਧਿਆਨ ਹਟ ਕੇ ਸੱਚ ਦੇ ਧਿਆਨ ਲੱਗਦਾ ਮਾਇਆ ਝੂਠ ਹੈ ਉਹ ਝੂਠ ਤੋਂ ਦਾ ਸੰਤੋਖ ਕਰ ਲੋ ਜੇ ਝੂਠ ਹੈ ਮਾਇਆ ਝੂਠ ਤੋਂ ਸੰਤੋਖ ਨਹੀਂ ਕਰਿਆ ਜੋ ਭੁੱਖ ਦਾ ਝੂਠ ਦੀ ਹੈ ਗੱਲ ਸਿੱਖੀ ਦੀ ਕਰਦੇ ਨੇ ਐ ਜੀ ਸਿੱਖੀ ਨਹੀਂ ਚਾਹੀਦੀ ਚਾਹੀਦੀ ਤੁਸੀਂ ਪ੍ਰਚਾਰ ਕਰਦੇ ਹੋ ਇਹ ਸਿੱਖੀ ਨਹੀਂ ਹੁੰਦੀ ਇਹ ਸਿੱਖੀ ਦਾ ਨਾਸ ਕਰਨ ਵਾਲਿਆ ਹੈ ਪ੍ਰਚਾਰ ਤੁਹਾਡਾ ਜਿਹੜੀਆਂ ਰਸਾਂ ਨੇ ਨਾ ਮਨੋਕਾਮਨਾ ਹੁੰਦੀਆਂ ਇਹੀ ਤਾਂ ਸਿੱਖੀ ਦਾ ਨਾਸ ਕਰਨ ਵਾਲੀਆਂ ਨੇ ਸੰਤੋਖ ਦਾ ਇਹੀ ਨਹੀਂ ਪੈਦਾ ਹੋਣ ਦਿੰਦੀਆਂ ਸੰਤੋਖੀ ਦੇ ਬਿਨਾਂ ਸੇਵਾ ਨਹੀਂ ਹੋਣੀ ਸ਼ਬਦ ਵਿਚਾਰ ਨਹੀਂ ਹੋਣਾ ਬਾਣੀ ਮੰਨੀ ਨਹੀਂ ਜਾਣੀ ਫਿਰ ਕਿਵੇਂ ਪੈਦਾ ਹੋ ਜੂ ਸਿੱਖੀ ਐਸ ਹਾਲਤ ਵਿੱਚ ਦਸਤਾਰ ਮੁਕਾਬਲੇ ਕਰਾਇਆ ਤੇ ਆ ਇੱਕ ਨਵੀਂ ਭਗਤੀ ਲਿਖਣ ਭਗਤੀ ਸ਼ੁਰੂ ਕਰ ਲਈ ਕਿੱਥੇ ਲਿਖਿਆ ਲਿਖਣ ਭਗਤੀ ਕੁੱਡੇ ਮਨਮੁਖ ਦੇ ਕੁੱਡੇ ਫਰੇਬੀ ਨੇ ਉਹ ਲਿਖਣ ਭਗਤੀ ਤਾਂ ਪੜਦਾ ਨਹੀਂ ਹੋਣਾ ਜੀ ਤੇ ਜਿੰਨੇ ਵੀ ਲਿਖਤਾਂ ਨੇ ਲਿਖਦੇ ਨੇ ਲੋਕ ਸਾਰੇ ਭਗਤ ਨੇ ਭਗਤ ਕੌਣ ਹੁੰਦਾ ਹੈ ਗੁਰਬਾਣੀ 'ਚ ਲਿਖਿਆ ਹੋਇਆ ਲਿਖਣ ਨੂੰ ਭਗਤੀ ਬਣਾ ਲਿਆ ਉਹ ਤਾਂ ਹੀ ਲੱਖ ਵਾਰ ਉਹ ਲਿਖ ਕੇ ਉਹਨੂੰ ਭੇਜਿਆ ਨਾ ਵਾਹਿਗੁਰੂ ਵਾਹਿਗੁਰੂ ਦਿੱਲੀ ਤੇ ਇਹਨੂੰ ਭਗਤੀ ਬਣਾ ਲਿਆ ਕਿੱਡਾ ਫਰੇਵ ਹੈ ਇਹ ਫਰੇਵ ਹੈ ਗੁਰਮਤ ਨਾਲ ਗੁਰੂ ਨਾਲ ਫਰੇਵ ਹੈ ਬਹੁਤ ਫਰੇਬੀ ਆਦਮੀ ਹੁੰਦਾ ਗੁਰੂ ਤੋਂ ਤੁਸੀਂ ਗਾਹ ਨਾਂਗੇ ਤਾਂ ਵੀ ਮਰ ਗਏ ਪਿਛੇ ਰਹੇ ਤਾਂ ਵੀ ਮਰ ਗਏ ਜੇ ਗੁਰਬਾਣੀ ਤੋਂ ਗਾਹ ਨਾਂਗੇ ਤਾਂ ਵੀ ਮਰ ਗਏ ਪਿਛੇ ਰਹੇ ਤਾਂ ਵੀ ਮਰ ਗਏ ਨਾਲ ਉਂਗਲੀ ਫੜ ਕੇ ਚੱਲੇਗੇ ਨਾ ਸੰਗ ਰਹਿ ਕੇ ਚੱਲੇਗੇ ਅੱਲਾ ਫੜ ਕੇ ਰੱਖਾਂਗੇ ਤਾਂ ਹੀ ਬਚਤ ਹੈ ਉਹਦਾ ਜਿੱਥੇ ਪੈਰ ਰੱਖਿਆ ਨਾ ਉਹਨੇ ਉਹ ਪੈਰ ਤੇ ਰੱਖਣਾ ਪੈਰ ਉੱਥੇ ਬਿਲਕੁਲ ਉਸੇ ਪੈਰ ਤੇ ਪੈਰ ਆਵੇ ਆਪਣਾ ਜੇ ਪਿਛੇ ਰਹਿ ਕੇ ਦੱਸਦਾ ਕਹੂੰ ਕੀ ਪਤਾ ਕਿੱਥੇ ਪੈਰ ਰੱਖਿਆ ਸੀ ਇਹ ਤਾਂ ਉਸੇ ਹੀ ਬਿਲਕੁਲ ਪੈਰ ਤੇ ਪੈਰ ਆਵੇ ਤਾਂ ਬਚਤਾ ਇੱਧਰ ਉੱਧਰ ਹੋਇਆ ਹੋਇਆ ਪੈਰ ਦਲਦਲ ਹੈ ਉਹਨਾਂ ਹੀ ਥਾਂ ਠੀਕ ਹੈ ਜਿੱਥੇ ਪੈਰ ਰੱਖਿਆ ਹੋਇਆ ਬਾਕੀ ਸਭ ਦਲਦਲ ਹੈ ਬਾਕੀ ਸਭ ਮਾਇਆ ਹੈ ਸਾਡੇ ਉਹ ਤਿੱਖੀ ਬਾਣੋਂ ਨਿੱਕੀ ਮਾਰਗ ਤਾਂ ਇਨਾ ਬਰੀਕ ਹੈ ਉਹਨੀ ਬੰਦੇ ਪੈਰ ਨਾ ਰੱਖਿਓ ਉਹਨੀ ਬੰਦੇ ਪੈਰ ਨਾ ਰੱਖਿਓ ਨਾ ਬਾਕੀ ਸਭ ਜਗ੍ਹਾ ਬੰਦੇ ਪੈਰ ਹੈ ਜਿੱਥੇ ਗੁਰ ਕੇ ਚਰਨੇ ਦਿੱਤੇ ਰੱਖਿਆ ਉਹ ਤੇ ਬਿਨਾ ਸਭ ਬੰਦੇ ਪੈਰ ਹੈ ਕਰ ਸੁਕਿਰਤ ਧਰਮ ਕਮਾਇਆ ਇਹ ਸੁਕਿਰਤ ਕਰ ਸੁਕਿਰਤ ਧਰਮ ਕਰ ਸੁਕਿਰਤ ਧਰਮ ਕਮਾਇਆ ਸੁਕਿਰਤ ਸੁਕ੍ਰਿਤੀ ਸੁਕ੍ਰਿਤੀ ਹੁੰਦੀ ਹੈ ਹੁਕਮ ਦੇ ਵਿੱਚ ਪਾਣੇ ਚ ਚੱਲਣਾ ਚੰਗੀ ਸਰਬ ਸ੍ਰੇਸ਼ਟ ਕ੍ਰਿਤੀ ਕ੍ਰਿਤੀ ਅਸਲ ਮਨ ਦੀ ਜਿਹੜੀ ਹੈ ਨਾ ਸੋਚ ਨੂੰ ਕ੍ਰਿਤੀ ਕਹਿੰਦੇ ਸਾਡੀ ਸੋਚ ਗੁਰਮਤ ਅਨਸਾਰ ਹੋ ਜੇ ਤੇ ਸੁਕ੍ਰਿਤੀ ਜੇ ਸਾਡੀ ਸੋਚ ਹੈ ਗੁਰਮਤ ਅਨਸਾਰ ਹੋਗੀ ਨਾ ਇਹ ਸੁਕ੍ਰਿਤੀ ਕਰੂ ਤਾਂ ਉਹੀ ਜੋ ਸੋਚੂ ਗੁਰਮਤ ਅਨੁਸਾਰ ਹੈ ਬਾਣਾ ਮਿੱਠਾ ਲੱਗਦਾ ਸੋਚ ਹੈ ਗੁਰਮਤ ਅਨੁਸਾਰ ਹੋ ਬਾਣੇ ਅਨੁਸਾਰ ਇਹ ਸੁਕ੍ਰਿਤੀ ਹੈ ਜੇ ਸੁਕ੍ਰਿਤੀ ਦੀ ਤਾਂ ਧਰਮ ਨਹੀਂ ਕਮਾ ਹੋਣਾ ਕਰ ਸੁਕ੍ਰਿਤੀ ਧਰਮ ਸੁਕ੍ਰਿਤ ਨੂੰ ਉਪਰ ਸੁਕ੍ਰਿਤ ਸੁਕ੍ਰਿਤ ਧਰਮ ਕਮਾਇਆ ਉਹਨੇ ਮੰਦਰ ਪਹਿਲਾਂ ਰੱਖਿਓ ਚੰਗੀ ਸੋਚ ਕਰਕੇ ਗੁਰਮਤ ਅਨਸਾਰ ਸੋਚ ਕਰਕੇ ਰੱਖ ਕੇ ਗੁਰਮਤ ਵਾਲੀ ਸੋਚ ਧਾਰਨ ਕਰਕੇ ਹੀ ਧਰਮ ਕਮਾਇਆ ਜਾ ਸਕਦਾ ਹੈ ਉਹਨਾਂ ਨੇ ਕਮਾਇਆ ਜਿਨ੍ਹਾਂ ਨੇ ਮਾਇਆ ਦੀ ਸੋਚ ਤਿਆਗਤੀ ਮਾਇਆ ਦੀ ਭੁੱਖ ਤਿਆਗਤੀ ਮਾਇਆ ਬਾਰੇ ਸੋਚਣਾ ਹੀ ਬੰਦ ਕਰਤਾ ਗੁਰਬਾਣੀ ਨੂੰ ਸਮਝਣਾ ਵਿਚਾਰਨਾ ਸ਼ੁਰੂ ਕਰਤਾ ਗੁਰ ਬਾਣੀ ਅਨੁਸਾਰ ਚੱਲਣਾ ਸ਼ੁਰੂ ਕਰਤਾ ਜੇ ਸੁਣ ਕੇ ਛੱਡ ਦਿੱਤਾ ਨਾ ਉਹ ਬੁੱਢੇ ਕਾਲੀ ਧਾਰ ਹੈ ਚੱਪੜ ਚੱਲਣ ਰਤਨ ਸੇ ਸੁਣੀਰ ਬਹਿ ਗਏ ਜਿਨ੍ਹਾਂ ਨੇ ਸੁਣ ਕੇ ਛੜਤੀ ਨਾ ਉਹ ਤਾਂ ਬਹਿ ਗਏ ਬੁੱਢੇ ਕਾਲੀ ਧਾਰ ਕਲਪਨਾ ਦੀ ਨਦੀ 'ਚ ਬਹਿ ਗਏ ਉਹ ਮਾਇਆ ਦੀ ਧਾਰ 'ਚ ਬਹਿ ਗਏ ਬਤੜੀ ਨਦੀ 'ਚ ਹੜ ਕੇ ਰੁੜ ਗਏ ਗੱਲਾਂ ਕਰਦੇ ਨੇ ਲਿਖਣ ਭਗਤੀ ਦੀ ਕਲਪਨਾ ਦੀ ਨਦੀ ਦੀ ਬੋਤੇ ਖਾਂਦੇ ਜਾਂਦੇ ਨੇ ਸਾਰੇ ਜੇ ਨਹੀਂ ਖਾਂਦੇ ਕਹਿ ਦੇਣ ਨਹੀਂ ਖਾਂਦੇ ਕਹਿਣ ਆ ਕੇ ਨਹੀਂ ਖਾਂਦੇ ਗੱਲਾਂ ਕੀ ਕਰਦੇ ਨੇ ਅੰਦਰ ਦਾ ਜਾ ਕੇ ਦੇਖੋ ਤੁਹਾਡੇ ਕੀ ਆ ਅੰਦਰ ਮਾਇਆ ਦੀ ਭੁੱਖ ਸੰਸਥਾਵਾਂ ਬਹੁਤ ਬੜਾ ਪਰਪੰਚ ਬਣਾਊਗਾ ਵੀ ਪਰਪੰਚ ਬਣਾਉਣ ਦਾ ਪ੍ਰੋਗਰਾਮ ਬਣਾ ਲਿਆ ਉਹਨੇ ਜਿਵੇਂ ਨੇ ਬਣਾਇਆ ਸੀ ਨਾ ਜੋ ਸੀ ਨੇ ਪਰਪੰਚ ਉਹ ਤੋਂ ਵੱਡਾ ਰਚੂਗਾ ਪਰਪੰਚ ਹਾਲ ਤਾਂ ਆਪਣੇ ਉਹ ਤਿਆਰ ਕਰ ਰਿਹਾ ਨਾ ਇਹ ਹੀ ਨਾ ਸਭ ਲੋਕ ਪਰਪੰਚ ਰਚੂਗਾ ਹੈ ਪਰ ਹੁਣ ਨਹੀਂ ਰਚੇ ਜਾਣੇ ਪਰਪੰਚ ਅਵੇਅਰਨੈਸ ਆ ਜਾਣੀ ਹੈ ਪ੍ਰਵਾਨ ਬਾਹਰ ਸਭ ਬਿੱਲੀ ਉਠਾ ਦੇ ਬਾਹਰ ਆ ਗਏ ਕੀ ਕਰਦੇ ਆ ਆਮ ਪਬਲਿਕ ਨੂੰ ਪਤਾ ਲੱਗ ਜਾਣਾ ਸਮਝ ਆ ਜਾਣੀ ਗੱਲ ਹੈ ਕਿ ਜਿੰਨਾ ਚਿਰ ਨਹੀਂ ਸੀ ਪਤਾ ਉਹਨਾਂ ਚਿਰ ਚੁੱਪ ਕੀਤੇ ਹੋਏ ਸੀ ਲੋਕ ਸੋ ਜਾਣਦੇ ਸਾਰੇ ਹੀ ਨੇ ਇਹ ਨਹੀਂ ਵੀ ਜਾਣਦੇ ਨਹੀਂ ਇਹਨਾਂ ਨੂੰ ਪਰ ਕੀ ਕਰਨਾ ਉਹਨਾਂ ਕੋ ਕੋਈ ਇਹਨੂੰ ਰੋਕਣ ਨੂੰ ਹੋ ਨਹੀਂ ਹੈ ਰੋਕਣ ਵਾਸਤੇ ਕੋਈ ਉਹਨਾਂ ਕੋ ਵਰਸ਼ਤ ਨਹੀਂ ਹੈ ਰੋਕਣ ਵਾਲੀ ਭਾਸ਼ਾ ਉਹਨਾਂ ਨੂੰ ਨਹੀਂ ਪਤਾ ਗੁਰਬਾਣੀ ਕੀ ਕਹਿੰਦੀ ਹੈ ਨਹੀਂ ਪਤਾ ਕਿਵੇਂ ਗੁਰਬਾਣੀ ਤੋਂ ਖਿਲਾਫ ਨੇ ਨਹੀਂ ਸਮਝ ਉਹਨਾਂ ਨੂੰ ਉਨੀ ਦੁਨੀਆ ਤੋੜੇ ਬੰਧਨਾ ਅਨ ਪਾਣੀ ਥੋੜਾ ਖਾਇਆ ਉਹਨਾਂ ਦੁਨੀਆ ਤੋੜੇ ਬੰਧਨਾ ਦੁਨੀਆ ਦੇ ਵਿੱਚ ਬੰਧਨ ਨੇ ਨਾ ਹੋਵੇ ਰੇ ਹੋਵੇ ਹੀ ਬੰਧਨਾ ਫਿਰ ਫਿਰ ਜੁੰਦੀ ਪਾਏ ਇਹ ਬੰਧਨ ਤੋੜ ਦਿੱਤੇ ਹੋਵੇ ਦੇ ਉਹਨਾਂ ਦਾ ਆਉਣਾ ਜਾਣਾ ਖਤਮ ਹੋ ਗਿਆ ਅਨ ਪਾਣੀ ਥੋੜੇ ਖਾਇਆ ਉਹਨਾਂ ਨੇ ਅਨ ਪਾਣੀ ਨਹੀਂ ਖਾਦਾ ਅੰਜਲ ਛਕਣ ਨਹੀਂ ਆਏ ਹੋ ਇੱਥੇ ਅੰਜਲ ਛਕਣਾ ਪੰਡਤ ਦਾ ਉਪਦੇਸ਼ ਇਹਦਾ ਯਾਰ ਜਲਦੀ ਛਕਣ ਆਇਆ ਹੋਇਆ ਆਦਮੀ ਮੈਂ ਤੇ ਛਕਣਾ ਚਲੇ ਜਾਣਾ ਆ ਕੇ ਫੇਰ ਛਕ ਲੂ ਦੂਈ ਵਾਰ ਵੀ ਛੁਟਕਾਰਾ ਨਾ ਹੋ ਜਵੇ ਛੁਟਕਾਰੇ ਦੀ ਗੱਲ ਨਹੀਂ ਕਰਦਾ ਅਨਪੜ੍ਹ ਛਕਣ ਦੀ ਗੱਲ ਕਰਦਾ ਉਹਨਾਂ ਅਨਪੜ੍ਹ ਨਹੀਂ ਖਾਦਾ ਅਨਪੜ੍ਹ ਖਾਦਾ ਉਹਨਾਂ ਦੇ ਸਰੀਰ ਨੇ ਉਹਨਾਂ ਨੇ ਕੀ ਖਾਣਾ ਅਨਪੜ੍ਹ ਉਹਨਾਂ ਨੇ ਕੀ ਖਾਦਾ ਉਹਨਾਂ ਸੱਚ ਖਾਦਾ ਸੱਚ ਬਹਿਣੇ ਉਹਨਾਂ ਨੇ ਉਹਨਾਂ ਨੇ ਕੀ ਖਾਦਾ ਸੱਚ ਖਾਦਾ ਤੇ ਸੱਚ ਬਹਿਣੇ ਸਰੀਰ ਨੇ ਸਰੀਰ ਮਾਇਆ ਦਾ ਸੀ ਜਿਹੜੀ ਚੀਜ਼ ਦਾ ਸਰੀਰ ਬਣਿਆ ਸੀ ਉਹਨੇ ਉਹ ਖਾਦਾ ਤੇ ਉਹ ਪਹਿਨਿਆ ਜਿਹੜੀ ਚੀਜ਼ ਦਾ ਆਤਮਾ ਬਣੀ ਉਹਨੇ ਉਹ ਖਾਦਾ ਉਹ ਪਹਿਨੇ ਆਤਮਾ ਸਤ ਸਰੂਪ ਹੈ ਉਹਨੇ ਆਪਣੀ ਖੁਰਾਕ ਖਾਦੀ ਹੈ ਸਰੀਰ ਨੇ ਆਪਣੀ ਖੁਰਾਕ ਖਾਦੀ ਉਹਨਾਂ ਪਾਣੀ ਕੋਈ ਨਹੀਂ ਖਾਦਾ ਪੰਡਤ ਨੇ ਖਾਦਾ ਹੋਊਗਾ ਗੁਰਗਵਾਲ ਸਿੰਘ ਨੇ ਖਾਦਾ ਹੋਊਗਾ ਇਹ ਖਾਂਦੇ ਹੋਣਗੇ ਗੁਰਮੁਖੀ ਖਾਂਦੇ ਹਨ ਗੁਰਮੁਖ ਸੱਚ ਖਾਂਦੇ ਨੇ ਸੱਚ ਪਹਿਨਦੇ ਨੇ ਇਹ ਖਾਂਦੇ ਹੋਣਗੇ ਇਹ ਰਾਗੀ ਰੋਗੀ ਨੇ ਜਿੰਨੇ ਸਭ ਖਾਂਦੇ ਹੋਣਗੇ ਤੂੰ ਬਖਸ਼ੀਸੀ ਅਗਲਾ ਨਿਤ ਦੇਵੇ ਜਿਹੜੇ ਸਵਾਇ ਤੂੰ ਬਖਸ਼ੀਸੀ ਅਗਲਾ ਤੂੰ ਤਾਂ ਅੱਗੇ ਤੋਂ ਅੱਗੇ ਰੋਜ਼ ਗਿਆਨ ਦਿੰਦਾ ਉੱਚੇ ਤੇ ਉੱਚਾ ਭਗਵੰਤ ਹੈ ਤੂੰ ਤਾਂ ਰੋਜ਼ ਦਿੱਤ ਨਵਾਂ ਸਾਹਿਬ ਮੇਰਾ ਨੀਤ ਨਵਾਂ ਇਹਦੀ ਜਿਹੜਾ ਅੱਜ ਗਿਆਨ ਹੈ ਇਹਨਾਂ ਹੀ ਰਹੂਗਾ ਕੱਲ ਨੂੰ ਹੋਰ ਪਰਸੋਂ ਨੂੰ ਹੋਰ ਨਵਾਂ ਤੂੰ ਮੁਕਸੀ ਸੀ ਅਗਲਾ ਜਿਸ ਦੇਵੇਂ ਚੜਿਆ ਸਵਾਇਆ ਨਿਤ ਦਿੰਦਾ ਨਵਾਂ ਗਿਆਨ ਇਸ ਕਰਕੇ ਸਵਾਇਆ ਹੋ ਜਾਂਦਾ ਰੋਜ਼ ਵਡਿਆਈ ਵੱਡਾ ਪਾਇਆ ਸਵਾਇਆ ਗਿਆਨ ਹੁੰਦਾ ਰੋਜ਼ ਵੱਧਦਾ ਹੀ ਹੈ ਚਰਨ ਘਟਦਾ ਨਹੀਂ ਹੈ ਨਿਤ ਦੇਵੇਂ ਚੜਿਆ ਸਵਾਇਆ ਆਇਆ ਚੜਦੀ ਕਲਾ ਇਸ ਨੂੰ ਚੜਦੀ ਕਲਾ ਕਹਿੰਦੇ ਨੇ ਵਡਿਆਈ ਵੱਡਾ ਰੋਸ਼ਨੀ ਵਧੀ ਜਾਣੀ ਬੁੱਧੀ ਦੀ ਸ਼ਕਤੀ ਵਧੀ ਜਾਣੀ ਚੜ੍ਹਦੀ ਕਲਾ ਹੈ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ ਉਹਦੀ ਵਡਿਆਈ ਕਰਕੇ ਹੀ ਵੱਡੇ ਤੱਕ ਦੀ ਵੱਡੇ ਦੇ ਚਰਣਾ ਦੀ ਸ਼ੋਭ ਪ੍ਰਾਪਤ ਹੋਈ ਵੱਡੇ ਦੀ ਸੰਗਤ ਪ੍ਰਾਪਤ ਹੋਈ ਵਡਿਆਈ ਕਰਕੇ ਵੱਡੇ ਦੀ ਹੀ ਵੱਡੇ ਦੀ ਸੰਗਤ ਪ੍ਰਾਪਤ ਹੋਈ